ਔੜੀ ਨੰਨਾ ਨਰਕ ਪਰੇ ਤੇ ਨਹੀਂ ਜਾ ਕੇ ਮਨ ਤਨ ਨਾਮ ਵਸਾਈ ਨੰਨਾ ਨਰਕ ਪਰੇ ਤੇ ਨਹੀਂ ਉਹ ਨਰਕ ਦੇ ਵਿੱਚ ਨਹੀਂ ਪਏ ਅੱਜ ਤੱਕ ਕਦੇ ਵੀ ਪਰੇ ਉਹ ਅੱਜ ਤੱਕ ਨਰਕ 'ਚ ਨਹੀਂ ਪਏ ਕੋਈ ਇੱਕ ਬੰਦਾ ਦੱਸੋ ਨਰਕ ਗਿਆ ਹੋ ਨੰਨਾ ਨਰਕ ਪਰੇ ਤੇ ਨਹੀਂ ਜਾ ਕੇ ਤੱਕ ਇੱਕ ਬੰਦਾ ਦੱਸੋ ਜੇ ਉਹਨਾਂ ਚੋਂ ਨਰਕ 'ਚ ਗਿਆ ਹੋਵੇ ਜਾ ਕੇ ਮਨ ਤਨ ਨਾਮ ਉਪਸਾਰ ਜਿਨ੍ਹਾਂ ਦੇ ਅੰਦਰ ਨਾਮ ਜਵੇ ਪਰ ਤੁਸੀਂ ਤੁਹਾਡੇ ਅੰਦਰ ਵਸਿਆ ਨਾ ਦਿਖਾਓ ਕਿੱਥੇ ਜੇ ਵਸਿਆ ਬਾਹਰ ਕੱਢੋ ਜਿਹਦੇ ਅੰਦਰ ਨਾਮ ਵਸਿਆ ਬਾਹਰ ਨਿਕਲੂਗਾ ਸਾਬਤ ਕਰੂਗਾ ਵੈਰੂ ਵੈਰੂ ਵਾਲੇ ਕਢਾਉਣ ਕੀ ਉਹਨਾਂ ਦੇ ਅੰਦਰ ਦਿਖਾਉਣ ਕਿੱਥੇ ਕੀ ਕੱਢਣਗੇ ਬਾਹਰ ਜੇ ਭਾਂਡੇ 'ਚ ਕੋਈ ਵਸਦਾ ਬਾਹਰ ਨਿਕਲੂਗੀ ਜੇ ਗਿਆਨ ਹੈ ਤਾਂ ਬਾਹਰ ਨਿਕਲੇ ਹੋਊਗਾ ਹੋਰ ਕੀ ਨਿਕਲੂਗਾ ਬਾਹਰ ਗਿਆਨ ਨਿਕਲੂ ਬਾਹਰ ਅੰਦਰ ਤਾਂ ਹੋਰ ਕੋ ਨਿਕਲ ਨਹੀਂ ਅੰਦਰੋਂ ਕੁਝ ਨਹੀਂ ਬਾਹਰ ਨਿਕਲਦਾ ਸਵਾਏ ਗਿਆਨ ਤੇ ਗਿਆਨ ਚਾਹੇ ਤੁਸੀਂ ਦੁਨਿਆਵੀ ਹੋਵੇ ਚਾਹੇ ਸਾ ਮੈਟਰ ਦਾ ਹੋਵੇ ਚਾਹੇ ਨਰਾ ਦਾ ਉਹਦਾ ਬਾਹਰ ਤੁਸੀਂ ਕਰ ਦੋਗੇ ਅੰਦਰ ਬਾਹਰ ਆਉਂਦੇ ਹਾਂ ਨਾਮ ਨਿਧਾਨ ਗੁਰਮੁਖ ਜੋ ਜਪਦੇ ਬਿਖ ਮਾਇਆ ਮੈਂ ਉਹ ਨਾ ਖਪਦੇ ਨਾਮ ਨਿਧਾਨ ਗੁਰਮੁਖ ਜੋ ਜਪਦੇ ਨਾਮ ਨਿਧਾਨ ਗੁਰਮੁਖ ਜੋ ਜਪਦੇ ਜਿਹੜੇ ਗੁਰਮੁਖ ਨਾਮ ਨਿਧਾਨ ਜਪਦੇ ਨੇ ਨਾ ਔਰ ਮਾਇਆ ਦੇ ਵਿੱਚ ਨਹੀਂ ਖਪਦੇ ਬਿਖ ਮਾਇਆ ਮੈਂ ਨਾ ਕੋਈ ਖਪਦੇ ਆ ਮਾਇਆ ਦੀ ਬਿਖ ਦੇ ਵਿੱਚ ਖਚਿਤ ਨਹੀਂ ਹੁੰਦੇ ਉਹ ਉਹ ਸੰਸਾਰ ਦੀ ਜਿਹੜੀ ਡੌੜ ਹੈ ਨਾ ਮਾਇਆ ਦੀ ਇਹ ਜਿੰਨੀ ਪੈਂਦੇ ਇਹ ਦੌੜ ਤੋਂ ਬਾਹਰ ਹੋ ਜਾਂਦੇ ਨੇ ਜਿਹੜੇ ਦੌੜ 'ਚ ਪਏ ਨੇ ਖਚਤ ਹੋ ਗਏ ਹੋ ਖੱਪ ਗਏ ਸੰਸਾਰ ਦੀ ਮਾਇਆ ਦੀ ਦੌੜ 'ਚੋਂ ਬਾਹਰ ਹੋ ਜਾਂਦੇ ਨੇ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਨੇ ਨੇ ਅਸੀਂ ਪਿੱਛੇ ਹੀ ਚੰਗੇ ਆ ਸਾਰਿਆਂ ਨੂੰ ਪਿੱਛੇ ਰਹਿ ਜਾਂਦੇ ਨੇ ਉਹ ਆਪਣੇ ਦੂਏ ਪਾਸੇ ਨੂੰ ਮੂੰਹ ਕਰਕੇ ਪੁੱਠਾ ਗੇੜਾ ਲੈਣ ਲੱਗ ਜਾਂਦੇ ਉਹਨਾਂ ਦਾ ਗੇੜਾ ਹੀ ਪੁੱਠਾ ਹੋ ਜਾਂਦਾ ਇਹਨਾਂ ਨੂੰ ਹਾਂ ਨੰਨਾ ਕਾਰਨ ਹੋਤਾ ਤਾ ਕਹੋ ਨੰਨਾ ਕਾਰਨ ਹੁੰਦਾ ਤਾਂ ਤਾ ਕਹੋ ਨਾਮ ਨੂੰ ਦਰਗਾਹ ਦੇ ਵਿੱਚ ਚਲੇ ਜਾਂਦੇ ਦੇਖੋ ਮਾਇਆ ਤੋਂ ਪੁੱਠਾ ਰਸਤਾ ਦਰਗਾਹ ਨੂੰ ਜਾਂਦਾ ਇਹ ਸਾਰੇ ਮਾਇਆ ਦੇ ਪਿੱਛੇ ਜਿਹੜੇ ਭਜਦੇ ਨੇ ਜਾਂਦੇ ਨੇ ਪੱਛਮ ਨੂੰ ਨੇ ਰੇਜ ਨੂੰ ਸੂਰਜ ਜਨ ਮਿਲਦਾ ਪੂਰਬ ਚੋਂ ਰਾਤ ਨੂੰ ਜੇ ਦੌੜੀਏ ਰਾਤ ਅਨੇਰਾ ਹੈ ਜੇ ਰਾਤ ਨੂੰ ਦੌੜੀਏ ਪੂਰਬ ਨੂੰ ਦੌੜਨਾ ਚਾਹੀਦਾ ਪੱਛਮ ਨੂੰ ਪੂਰਬ ਨੂੰ ਦੌੜਨਾ ਤੇ ਉਧਰੋਂ ਸੂਰਜ ਛੇਤੀ ਮਿਲਣਾ ਪੱਛਮ ਤੋਂ ਮਿਲਣਾ ਅਸਬਰ ਪੂਰਬ ਨੂੰ ਦੌੜੋ ਇਹਨਾਂ ਦੀ ਦੌੜ ਪੱਛਮ ਦੀ ਹੈ ਤਾਂ ਹੀ ਪੱਛਮ ਦੁਆਰੇ ਕਿਸੇ ਲੋੜ ਕਹਿੰਦਾ ਉਹ ਪੱਛਮ ਨੂੰ ਨਾ ਭਜਲ ਵੇ ਮਨ ਮਾਇਆ ਦੀ ਦੌੜ ਜਿਹਨਾਂ ਪੈ ਜਵੇ ਜੇ ਸਪੀਡ ਸਾਡੀ ਇੰਨੀ ਤੇਜ਼ ਹੋਵੇ ਕਿ ਜਿੰਨੀ ਸਪੀਡ ਨਾਲ ਜ਼ਮੀਨ ਘੁੰਮਦੀ ਹੈ ਇੰਨੀ ਉਹ ਸਾਡੀ ਸਪੀਡ ਹੋਵੇ ਤਾਂ ਸੂਰਜ ਸਾਰੀ ਉਮਰ ਨਹੀਂ ਸਾਨੂੰ ਮਿਲੇਗਾ ਜਿੰਨਾ ਜ਼ਮੀਨ ਨੇ ਕਿਹੜਾ ਲਾਉਣਾ ਸੀ ਹਾਂ ਜਾਈ ਜਾਣ ਸੋ ਜ਼ਮੀਨ ਨੇ ਪੂਰਬ ਨੂੰ ਭਜਣਾ ਸੀ ਪੱਛਮ ਨੂੰ ਭਜੀ ਜਾਣ ਸਾਰੀ ਜ਼ਿੰਦਗੀ ਸੂਰਜ ਨਹੀਂ ਸਾਨੂੰ ਦਰਸ਼ਨ ਹੋਣਾ ਇਹ ਮਾਇਆ ਦੀ ਦੌੜਾਂ ਦੇ ਹਾਲ ਹੈ ਲੰਨਾ ਕਾਰਨ ਹੋਤਾ ਇਹ ਰਾਤ ਪੂਰਬ ਤੋਂ ਪੱਛਮ ਨੂੰ ਚੱਲਦਾ ਹੈ ਉਸੇ ਸਪੀਡ ਨਾਲ ਤਾਂ ਰਾਗੜ ਨੇ ਜੇ ਰਹੂਗਾ ਜਿਵੇਂ ਦੌਲਾ ਹੀ ਰਹੂ ਸੂਰਜ ਇਹ ਸਪੀਡ ਨਾਲ ਚੱਲਦੇ ਨੇ ਹੂੰ ਲੰਨਾ ਕਾਰਨ ਹੋਤਾ ਕੋ ਉਹ ਜਦੋਂ ਸੱਚਖੰਡ ਪਹੁੰਚ ਜਾਂਦਾ ਨਾ ਸੂਰਜ ਚੜ੍ਹਨੇ 'ਚ ਉਹਨੂੰ ਕੋਈ ਨਹੀਂ ਇਨਕਾਰ ਉਹ ਗੁਰਮੁਖ ਨੂੰ ਕਿਸੇ ਨੂੰ ਅਨਕਾਰ ਹੀ ਨਹੀਂ ਹੋਇਆ ਕਿਸੇ ਨੂੰ ਵੀ ਜਿਹੜਾ ਗਿਆ ਇਨਕਾਰੀ ਹੋਏ ਨਨਾ ਕਾਰਨ ਹੋ ਤਾਂ ਤਾਕੋ ਤਾਕੋ ਨਾਮ ਮੰਤਰ ਗੁਰ ਦੀਨੋ ਜਾਕੋ ਜਿਨ੍ਹਾਂ ਨੂੰ ਨਾਮ ਮੰਤਰ ਸਤਿਗੁਰ ਨੇ ਦੇਤਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਵੀ ਕਿੱਥੋਂ ਆਏ ਕਿੱਥੇ ਨੂੰ ਜਾਣਾ ਹੈ ਤਾਂ ਕੋਈ ਬੈਰੀਅਰ ਨਹੀਂ ਕੋਈ ਬੈਰੀਅਰ ਤੇ ਘੜਾਉਂਦਾ ਨਹੀਂ ਉਹਨਾਂ ਨੂੰ ਨਿਧੀ ਨਿਧਾਨ ਹਰ ਅੰਮ੍ਰਿਤ ਪੂਰੇ ਤਾਂ ਕਹੇ ਨਿਧੀ ਨਿਧਾਨ ਹਰ ਅੰਮ੍ਰਿਤ ਪੂਰੇ ਉਹਨਾਂ ਦਾ ਜਿਹੜਾ ਨਿਧੀ ਹੈ ਨਾ ਨਿਧੀ ਹੁੰਦੀ ਹੈ ਉਹ ਜਗ੍ਹਾ ਜਿਹੜੀ ਅਸੀਂ ਭਾਂਡਾ ਕਹੋ ਨਿਦਾਨ ਜੋ ਵਸਤੂ ਪਾਉਣੀ ਹੈ ਵਿੱਚ ਨਾਮ ਨਿਦਾਨ ਹੁੰਦਾ ਹੈ ਨਿਧੀ ਦਾ ਉਹ ਚੀਜ਼ ਹੈ ਜਿਹਦੇ ਵਿੱਚ ਵਸਤੂ ਅਸੀਂ ਪਾਉਣੀ ਹੈ ਨਿਦਾਨ ਉਹ ਜੋ ਪਾਉਣਾ ਜਿੱਡਾ ਭਾਂਡਾ ਪੂਰਾ ਭਰਿਆ ਹੁੰਦਾ ਉਹਨਾਂ ਦਾ ਨਿਧੀ ਨਿਦਾਨ ਅੰਮ੍ਰਿਤ ਹਰ ਅੰਮ੍ਰਿਤ ਪੂਰੇ ਹਰ ਅੰਮ੍ਰਿਤ ਪੂਰੇ ਉਹਨਾਂ ਦਾ ਫੁੱਲ ਹੁੰਦਾ ਕਿਉਂ ਕਿੰਨਾ ਫੁੱਲ ਹੁੰਦਾ ਬ੍ਰਹਮ ਗਿਆਨੀ ਕਹੇ ਮਨ ਪ੍ਰਗਾਸ ਜੈਸੇ ਧਾਰੂ ਪਰ ਆਕਾਸ਼ ਉਹਨਾਂ ਦਾ ਕੋਈ ਗੁੰਝਾ ਖਾਲੀ ਹੁੰਦਾ ਹੀ ਨਹੀਂ ਉਹਨਾਂ ਨੂੰ ਮਾਇਆ ਦੀ ਕੋਈ ਭੁੱਖ ਹੁੰਦੀ ਹੋਈ ਨਹੀਂ ਉਹ ਪਿਛੇ ਨੂੰ ਝਾਕਦੇ ਹੀ ਨਹੀਂ ਉਹਦਾ ਜਿਹੜਾ ਪਿਛੇ ਨੂੰ ਝਾਕੇ ਨਾ ਉਹਨੂੰ ਉੱਚਾ ਕਰਦੇ ਨੇ ਪਿਛੇ ਕੀ ਹੋਵੇ ਚਾਹੇ ਕਹਿੰਦਾ ਅਗਾ ਉਹ ਤਰਾਂ ਬਾਜੇ ਫਿਰ ਰੋੜੜਾ ਵੀ ਪਿਛੇ ਦੀ ਕੋ ਆਸ ਹੈ ਵੀ ਚੱਲ ਜਾਇਆ ਪਿੱਛੇ ਮਿਲਿਆ ਕੋਈ ਆਉਂਦਾ ਉਹ ਪਿੱਛੇ ਪਹਿਲਾਂ ਉਹੀ ਮਕਾਇਆ ਤੂੰ ਕੰਮ ਪਿੱਛੇ ਵਾਲਾ ਹੀ ਕਰਿਆ ਨਿਧੀ ਨਿਧਾਨ ਅੰਮ੍ਰਿਤ ਹਰ ਨਿਧੀ ਨਿਧਾਨ ਹਰ ਅੰਮ੍ਰਿਤ ਪੂਰੇ ਤੈ ਵਾਜੇ ਨਾਨਕ ਅਨੰਦ ਤੂਰੇ ਜਦੋਂ ਨਿਧੀ ਨਿਧਾਨ ਅੰਮ੍ਰਿਤ ਪੂਰਾ ਹੋ ਜਾਂਦਾ ਭਰਪੂਰ ਭਰ ਕੇ ਪੂਰਾ ਹੋ ਜਾਂਦਾ ਭਾਂਡਾ ਗਿਆਨ ਨਾਲ ਅੰਮ੍ਰਿਤ ਨਾਲ ਨਾਮ ਨਾਲ ਫੇਰ ਉੱਥੇ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਫੇਰ ਅਨਹਦ ਤੂਰੇ ਐ ਵਾਜੇ ਨਾਨਕ ਅਨਹਦ ਤੂਰੇ ਫੇਰ ਫਿਰ ਉੱਥੇ ਉਹ ਵੱਜਦਾ ਨਾਦ ਪ੍ਰਗਟ ਹੁੰਦਾ ਫਿਰ ਸ਼ਬਦ ਗੁਰੂ ਪ੍ਰਗਟ ਹੁੰਦਾ ਫੇਰ ਤੁਰਕੀ ਬਾਣੀ ਆਉਂਦੀ ਹੈ ਤੁਰਕੀ ਬਾਣੀ ਆਈ ਫਿਰ ਦਰਲੀ ਚੰਤ ਉਹ ਬਿਨਾ ਕੰਨਾਂ ਨਾਲ ਸੁਣਨ ਵਾਲੀ ਵਾਜੇ ਹੈ ਬਾਣੀ ਮੈਂ ਕੰਨੀ ਤਾਂ ਮੈਂ ਕੰਨੀ ਸੁਣੂ ਐਸ ਗੁਰਬਾਣੀ ਦਾ ਨਿਤੀ ਨਿਧਾਨ ਨੂੰ ਪੂਰਾ ਹੀ ਕਰਨਾ ਗੁਰਬਾਣੀ ਦੀ ਸੋਝੀ ਨੇ ਸਮਝ ਲੈ ਉਹ ਜਿਹੜਾ ਅੰਦਰ ਭਾਂਡਾ ਫੁੱਲ ਕਰਨਾ ਤਾਂ ਕਿ ਬਾਹਰ ਮਾਇਆ ਦੀ ਕੋਈ ਭੁੱਖ ਰਹਿ ਨਾ ਜਾਵੇ ਐਡਲੀ ਝਾਕ ਜਿਹੜੀ ਹੈ ਝਾਕ ਪਿੱਛੇ ਦੀ ਪੱਛਮ ਦੀ ਝਾਕ ਹੈ ਵਟਾ ਦੇਣੀ ਪਿੱਛੇ ਦੀ ਝਾਕ ਹੈ ਨਾ ਪਿੱਛੇ ਰਿਸ਼ਤੇਦਾਰ ਨੇ ਦੋਸਤ ਨੇ ਬੱਚੇ ਨੇ ਖੇਡਿਆ ਪਿੰਡ ਬੜੇ ਆ ਲਾਉਂਦੇ ਨੇ ਇਹਨਾਂ ਨੂੰ ਜਿਹੜੇ ਲਿਖਦੇ ਨੇ ਪੰਜਾਬੀ ਵਾਲੇ ਉਹਨਾਂ ਨੂੰ ਖੂਹ ਯਾਦ ਆਉਂਦੇ ਨੇ ਗਲੀਆਂ ਯਾਦ ਆਉਂਦੀਆਂ ਨੇ ਉਹ ਉਹਨਾਂ ਨੇ ਇੱਥੇ ਰਹਿਣਾ ਜਿਹਨਾਂ ਨੂੰ ਇਹ ਕੋਈ ਆਦਤ ਉਹ ਮਾਇਆ ਵਿਖਦੇ ਹੀ ਕੀੜੇ ਨੇ ਉਹਦਾ ਨਾਲੀ ਦੇ ਕੀੜੇ ਨੇ ਵਿਖਿਆ ਦੇ ਕੀੜੇ ਨੇ ਵਿਖਿਆ ਕੇ ਕੀੜੇ ਵਿਖਿਆ ਮਾਰੇ ਸਮਾਂ ਜਿਨ੍ਹਾਂ ਨੂੰ ਇਹ ਕੁਝ ਯਾਦ ਹੁੰਦਾ ਨਾ ਪੰਜਾਬੀ ਦੇ ਜਿਹੜੇ ਵਿਖਾਰੀ ਨੇ ਉਹ ਵਿਖਿਆ ਦੇ ਕੀੜੇ ਨੇ ਸਾਰੇ ਹੀ ਉਹ ਗੀਤ ਗਾਉਂਦੇ ਨੇ ਜਿਹੜੇ ਉਹਦਾ ਵਿਖਿਆ ਦੇ ਕੀੜੇ ਨੇ ਵਿਖਿਆ ਮਾਰੇ ਸਮਾਂ ਵਿਖਿਆ ਸਮਾਏ ਹੋਏ ਉਹਨਾਂ ਨੂੰ ਪਤਾ ਹੀ ਨਹੀਂ ਵੇਦੋਂ ਕਹਾ ਕੋਈ ਗੱਲ ਹੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੈ ਕਿਹਾ ਤੇ ਕੀੜੇ ਨੂੰ ਬਾਹਰ ਕੱਢ ਕੇ ਦੇਖ ਲਓ ਤਾਂ ਬੜਾ ਜੀ ਲੱਗਿਆ ਉਹਦੇ ਬਾਹਰ ਮਰ ਜਾਊਗਾ ਨਾਲੇ ਦਾ ਕੀੜਾ ਤੂੰ ਪਿਓਰ ਪਾਣੀ ਚ ਪਾ ਦੋ ਤੇ ਮਰ ਹੋ ਸਾਹ ਪਾਣੀ ਚ ਪਾ ਦੋ ਤੇ ਮਰ ਜੂ ਨਾਲੇ ਜੂਗਾ ਉਹਦਾ ਇੱਥੇ ਆ ਕੇ ਜੇ ਗੱਲ ਗਿਆਨ ਸੁਣਨੇ ਉਹਨਾਂ ਤਾਂ ਬਹੁਤ ਹੈ ਇੱਥੇ ਆ ਕੇ ਉਹਨਾਂ ਦਾ ਵੀ ਪਿੱਛੂ ਲੜ ਗਿਆ ਤੜਫਦੇ ਨੇ ਸੁਣ ਕੇ